ਸਸੈ ਸਭ ਜਗ ਸਹਿਜ ਉਪਾਇਆ ਤੀਨ ਭਵਨ ਇੱਕ ਜੋਤੀ ਗੁਰਮੁਖੀ ਵਸਤ ਪ੍ਰਾਪਤ ਹੋਵੇ ਸੁਣ ਲੈ ਮਾਨਕ ਮੋਤੀ ਸਸੈ ਸਭ ਜਗ ਸਹਿਜ ਉਪਾਇਆ ਹਾਂਜੀ ਸਸੈ ਨੂੰ ਲਾ ਲਿਆ ਕਹਿੰਦੇ ਸਸਾ ਨਹੀਂ ਅਸਲ ਸੰਸਾ ਹੈ ਸੰਸਾ ਅੱਛਾ ਜੀ ਸੰਸੈ ਸਸਾ ਸੰਸਾ ਨੂੰ ਵੀ ਕਹਿੰਦੇ ਨੇ ਅੱਛਾ ਜੀ ਸੰਸਾਰ ਦੇ ਵਿੱਚ ਸੀਗਾ ਜਗ ਪੈਦਾ ਕਰ ਲਿਆ ਹਾਂ ਤੇ ਸਭ ਜਗ ਸਹਿਜ ਉਪਾਇਆ ਕਰ ਦੇ ਵਿੱਚ ਕਲੇਸ਼ ਹੋ ਗਿਆ ਸੰਸਾਰ ਤਾਂ ਹੋਏ ਗਿਆ ਜਗ ਪੈਦਾ ਕਰ ਲਿਆ ਹਾਂਜੀ ਜਗ ਦਾ ਪੈਦਾ ਕਰ ਲਿਆ ਪਰੇਸ਼ਾਨੀ ਵੀ ਪੈਦਾ ਕਰ ਲਈ ਆਪਾਂ ਹਾਂ ਹੂੰ ਮੈਂ ਚੱਲਦੇ ਆਪਣੇ ਵਾਸਤੇ ਅੱਛਾ ਸਰਬ ਕੀ ਚਿੰਤਾ ਆਪਣੇ ਦਿਲ ਚ ਲੈ ਲਈ ਸਭ ਸਰਬ ਕੀ ਚਿੰਤਾ ਜਿਸ ਬੁੱਧ ਬੋਲ ਇਹ ਕਿਹਦੇ ਨਾ ਕਿਹਦੇ ਤਰੀਕੇ ਨਾਲ ਨੂੰ ਜਗਾਈਏ ਪਾਰ ਕਰੀਏ ਸਭ ਜਗ ਸਹਿ ਜੋ ਪਾਇਆ ਤੀਨ ਭਵਨ ਕੇਤਨ ਨੂੰ ਕੇ ਪਾਇਆ ਉਹਦੇ ਜਾ ਕੇ ਤੀਨ ਭਵਨ ਇੱਕ ਜੋਤੀ ਜੋਤੀ ਕੋਈ ਹੈ ਪਵਨ ਤਨ ਅੱਛਾ ਕਦੇ ਸਰੀਰ ਤੇ ਹੁੰਦਾ ਹੈ ਕਦੇ ਸਰੀਰ ਤੇ ਨਹੀਂ ਹੁੰਦਾ ਕਦੇ ਗਰਭ 'ਚ ਹੁੰਦਾ ਅੱਛਾ ਇਹ ਪਵਨ ਹੈ ਹਮਾਰੇ ਗਰਭ 'ਚ ਹੁੰਦਾ ਇੱਕ ਪਵਨ ਹੈ ਜਾਂ ਐ ਬੁਰਖਾ ਸਰੀਰ ਤੇ ਹੁੰਦਾ ਹੈ ਦੂਆ ਪਵਨ ਹੈ ਜਾਂ ਮਰ ਕੇ ਇਕੱਲਾ ਹੀ ਦੂਆ ਕਾਲੀ ਵੀਰ ਜੀ ਹੁੰਦਾ ਪਵਨ ਅੱਛਾ ਇਹ ਇਹਨਾਂ ਕੋ 'ਚ ਰਹੇ ਰਹਿੰਦਾ ਅੱਛਾ ਤੀਨ ਪਵਨ ਜੋਤੀ ਹੋਈ ਹੈ ਇੱਕ ਜੋਤੀ ਗੁਰਮੁਖੀ ਵਸਤ ਪ੍ਰਾਪਤ ਹੋਵੇ ਚੁਣ ਲੈ ਬਾਣਕ ਮੋਤੀ ਵਸਤ ਕਹਿੰਦੇ ਗੁਰਮੁਖ ਨੂੰ ਪ੍ਰਾਪਤ ਹੁੰਦੀ ਹੈ ਜਿਹੜੀ ਵਸਤ ਹੈ ਇੱਥੇ ਸੰਸਾਰ 'ਚ ਉਹ ਕੋਈ ਗੁਰਮੁਖ ਪ੍ਰਾਪਤ ਕਰਦਾ ਜਿਹੜਾ ਗੁਰਬਾਣੀ ਨੂੰ ਬੁੱਲਦਾ ਗੁਰਬਾਣੀ ਤੇ ਪਹਿਰਾ ਦਿੰਦਾ ਗੁਰਬਾਣੀ ਨੂੰ ਮਿੱਠੀ ਕਰਕੇ ਬੁੱਲਦਾ ਜੇ ਗੁਰ ਝਟਕੇ ਤਾਂ ਮਿੱਠਾ ਲੱਗਾ ਠੀਕ ਹੈ ਫਿਰ ਉਹ ਗੁਰਮੁਖ ਬਣ ਜਾਂਦਾ ਹੈ ਗੁਰਬਾਣੀ ਤੋਂ ਪੜਦਾ ਤੋਂ ਗੁਰਬਾਣੀ ਨੂੰ ਹੀ ਪੜਦਾ ਠੀਕ ਹੈ ਇਹੀ ਵਸਤ ਮੰਧਾਵਣੀ ਚ ਲਿਖੀ ਹੈ ਜੀ ਹਾਂਜੀ ਵਸਤ ਸਜੀ ਨਾ ਜਾਏ ਠੀਕ ਹੈ ਜੀ ਗੁਰਮੁਖ ਵਸਤ ਪ੍ਰਾਪਤ ਹੋਵੇ ਚੁਣ ਲੈ ਮਾਨਕ ਮੋਤੀ ਚੁਣ ਲੈ ਮਾਨਕ ਮੋਤੀ ਗੁਰਮੁਖਾਂ ਨੂੰ ਵਸਤ ਪ੍ਰਾਪਤ ਹੋ ਜਾਂਦੀ ਹੈ ਮਾਨਕ ਮੋਤੀ ਚੁਣ ਲੈਂਦੇ ਨੇ ਗੁਣਵੰਤੇ ਹੋ ਜਾਂਦੇ ਨੇ ਠੀਕ ਹੈ ਜੀ ਸਮਝੈ ਸੂਝੈ ਪੜ ਪੜ ਬੂਝੈ ਅੰਤ ਨਿਰੰਤਰ ਸਾਚਾ ਗੁਰਮੁਖੀ ਦੇਖੈ ਸਾਚ ਸਮਾਲੇ ਬਿਨ ਸਾਚੇ ਜਗ ਕਾਚਾ ਸਮਝੇ ਸੁਭੀਦਾ ਵੀ ਹੈ ਜੇ ਸਮਝੂਗਾ ਤਾਂ ਸੁਝੂਗਾ ਵੀ ਅੰਦਰ ਗੱਲ ਉਲਝੀ ਹੋਈ ਗੱਲ ਵੀ ਸਮਝੈ ਸੁਝੈ ਪੜ ਪੜ ਬੂਝੈ ਪੜੂਗਾ ਸਮਝੂਗਾ ਤਾਂ ਅੱਛਾ ਜੀ ਇਹ ਸਮਝੂਗਾ ਸੁਲਝੂਗਾ ਪੜੂਗਾ ਸਮਝੂਗਾ ਸੁਲਝੂਗਾ ਪੜ ਪੜ ਕੇ ਬੁਝੂਗਾ ਫਿਰ ਅੰਤ ਨਿਰੰਤਰ ਸੱਚਾ ਆਖਰ ਸੱਚਾ ਬਣ ਜੂਗਾ ਸਚਿਆਰਾ ਹੋ ਜੂਗਾ ਅੱਛਾ ਜੀ ਪਰ ਜੇ ਕੰਮ ਨਾ ਕੀਤਾ ਸਰ ਪੜਨ ਕੇ ਰਹਿ ਗਿਆ ਪੜਿਆ ਵੀ ਗਲਤ ਅਰਥ ਵੀ ਗਲਤ ਲਾ ਲੇ ਫਿਰ ਫਿਰ ਕੀ ਹੈ ਫਿਰ ਬਿਨ ਸੱਚੇ ਜੱਗ ਕਾਚਾ ਅੱਛਾ ਜੀ ਤਨ ਤਨ ਸਾਚਾ ਗੁਰਮੁਖੀ ਦੇਖੇ ਸਾਚ ਸਮਾਲੇ ਬਿਨ ਸਾਚੇ ਜਗ ਕਾਚਾ ਗੁਰਮੁਖ ਦੇਖ ਰਿਹਾ ਹੈ ਦੇਖ ਕੇ ਸੱਚ ਦੇ ਵਿੱਚ ਸਮਾ ਰਿਹਾ ਹੈ ਪਰ ਜਿਹੜਾ ਜੱਗ ਹੈ ਸੱਚ ਚ ਨਹੀਂ ਸਮਾ ਰਿਹਾ ਉਹ ਮਾਇਆ ਚ ਸਮਾਇਆ ਹੋਇਆ ਹੈ ਕੱਚ ਹੈ ਜਿਹੜੇ ਮਾਇਆ ਦੇ ਵਿੱਚ ਰਸੇ ਵਿੱਚ ਹੋਏ ਨੇ ਉਹ ਕੱਚੇ ਨੇ ਜਿਹੜਾ ਸੱਚ ਸਮਾਇਆ ਗੁਰਮੁਖ ਉਹ ਸੱਚ ਹੈ Very good.